ਗੁਰਮੁਖੀ ਸਾਜ ਸ਼ਬਦ ਵਿਚਾਰੇ ਕੋਏ ਗੁਰਮੁਖੀ ਸਾਜ ਸ਼ਬਦ ਵਿਚਾਰੇ ਕੋਏ ਆ ਗੁਰਮੁਖਾਂ ਦਾ ਜਿਹੜਾ ਸਾਜ ਸ਼ਬਦ ਹੈ ਨਾ ਗੁਰਬਾਣੀ ਇਹ ਕੋਈ ਵਿਰਲਾ ਵਿਚਾਰ ਸੱਚੀ ਬਾਣੀ ਜਿਹੜੀ ਹੈ ਸੱਚੀ ਬਾਣੀ ਕੋਈ ਕੋ ਸੀ ਉਹ ਗੁਰੂ ਨਾਨਕ ਕੋ ਸੀ ਭਗਤਾਂ ਦੀ ਬਾਣੀ ਇਹਦਾ ਮਤਲਬ ਹੈ ਭਗਤਾਂ ਦੀ ਬਾਣੀ ਵੱਲ ਇਸ਼ਾਰਾ ਹੈ ਜਿਹੜਾ ਗੁਰਮੁਖੀ ਸਾਜ ਸ਼ਬਦ ਹੈ ਜੇ ਤੁਸੀਂ ਇਹਨੂੰ ਵਿਚਾਰ ਲੈਂਦੇ ਜੋਗ ਤੁਹਾਡਾ ਵੀ ਹੋ ਜਾਣਾ ਸੀ ਭਗਤਾਂ ਨੇ ਇੰਨੀ ਵਾਰ ਤੁਹਾਡੀਆਂ ਗੱਲਾਂ ਚੱਲੀਆਂ ਨੇ ਇੰਨਾ ਕੁਝ ਲਿਖਿਆ ਕਬੀਰ ਨੇ ਜੋਗ ਬਾਰੇ ਚਰਚਾ ਤੁਹਾਡੀ ਹੁੰਦੀ ਰਹੀ ਹੈ ਤੁਸੀਂ ਬਦਲੀ ਨਹੀਂ ਵਿਚਾਰਿਆ ਨਹੀਂ ਇਹਨੂੰ ਬਾਣੀ ਤੁਸੀਂ ਸਭੋ ਇਹਦੇ ਨਾਲ ਉਹ ਕਰਨ ਲੱਗ ਗਏ ਜੀ ਉਹ ਦੋ ਪੈਸੇ ਦਾ ਆਦਮੀ ਸੀਗਾ ਜਲਾਹਾ ਅਸੀਂ ਐਡੇ ਐਡੇ ਉਹ ਸਾਡੇ ਚੇਲੇ ਨੇ ਰਾਜੇ ਐਡੇ ਸਾਡੇ ਕੋਲ ਉਹ ਜਾਇਦਾਦਾਂ ਨੇ ਐਡੇ ਸਾਡੇ ਮੰਦਰ ਨੇ ਇੰਨੀ ਸਾਡੀ ਇੱਜ਼ਤ ਹੈ ਦੁਨੀਆ ਮੰਨਦੀ ਹੈ ਉਹਨਾਂ ਨੇ ਉਹਦੀ ਗੱਲ ਨੂੰ ਵੈਲਿਊ ਗੱਲ ਦੀ ਵੈਲਿਊ ਨਹੀਂ ਪਾਈ ਸ਼ਬਦ ਦੀ ਵੈਲਿਊ ਨਹੀਂ ਪਾਈ ਬੰਦਾ ਦੇਖ ਲੈ ਬੰਦਾ ਕਹੇ ਤੁਸੀਂ ਕੀ ਲੈਣ ਨਾਲੇ ਇਹ ਕਹਿੰਦੇ ਨੇ ਕਹਿੰਦੇ ਸੋਨਾ ਜੇ ਨਾਲੇ 'ਚ ਵੀ ਡੁੱਬ ਪਵੇ ਉੱਥੋਂ ਵੀ ਕੱਢ ਲਈਏ ਹੀਰਾ ਲਾਲ ਜੇ ਨਾਲ ਜੀ ਡੱਬੇ ਉਤੋਂ ਵੀ ਕਹਿੰਦੇ ਹੱਥ ਪਾ ਕੇ ਹੱਥ ਫੇਰ ਤੋ ਲੋ ਉਹਨੂੰ ਵੀ ਤੋ ਲੋ ਕੀ ਫਰਕ ਪੈਂਦਾ ਨਾਲ ਇਹ ਵੀ ਕਹਿੰਦੇ ਨੇ ਨਾਲੇ ਕੱਢਿਆ ਵੀ ਹੈ ਜੀ ਤੇ ਕੱਢਿਆ ਕਾਹਦੇ ਨਹੀਂ ਰਵਿਦਾਸ ਕੋਲੋਂ ਲਿਆ ਕਿਉਂ ਨਹੀਂ ਕਹਾਣੀਆਂ ਵੀ ਬਣਾਈਆਂ ਹੋਈਆਂ ਨੇ ਲਿਆ ਵੀ ਹੈ ਜੀ ਕਹਤਾ ਨਾ ਨੀਚ ਨੇ ਸਾਡੀ ਬੇਇੱਜ਼ਤੀ ਹੈ ਜੇ ਇਹਨਾਂ ਨੂੰ ਗੁਰੂ ਮੰਨ ਲਿਆ ਅਸੀਂ ਬੜੇ ਮੰਨ ਤਾਂ ਹੀ ਤਾਂ ਧੱਕੇ ਖਾਂਦੇ ਫਿਰਦੇ ਨੇ ਨਾਨਕ ਕੋ ਫਿਰ ਤਾਂ ਧੱਕੇ ਖਾਂਦੇ ਨੇ ਰਹਿ ਗਏ ਹੋਏ ਜੇ ਹੋਏ ਜੇ ਕੋ ਨਾਮ ਨੂੰਗਾ ਬਾਣੀ ਨੂੰ ਤੋ ਵੀ ਇਹਦਾ ਕੀ ਨੁਕਸਾਨ ਹੋਇਆ ਭਗਤਾਂ ਦਾ ਕੀ ਨੁਕਸਾਨ ਹੋਇਆ ਨੁਕਸਾਨ ਤਾਂ ਇਹਨਾਂ ਨਹੀਂ ਹੋਇਆ ਗੁਰਮੁਖੀ ਸੱਚ ਬਾਣੀ ਪ੍ਰਗਟ ਹੋਏ ਗੁਰਮੁਖੀ ਸੱਚ ਬਾਣੀ ਪ੍ਰਗਟ ਹੋਏ ਗੁਰਮੁਖਾਂ ਦੇ ਦੁਆਰਾ ਹੀ ਸੱਚ ਬਾਣੀ ਹੈ ਪ੍ਰਗਟ ਹੋਇਆ ਕਰਦੀ ਹੈ ਸੰਸਾਰ 'ਚ ਜਦੋਂ ਦੇਖੋ ਹੁੰਦੀ ਹੈ ਅੱਜ ਵੀ ਹੈਗੀ ਇਹ ਬਾਣੀ ਪਰ ਪ੍ਰਗਟ ਨਹੀਂ ਹੈ ਪਰਣ ਦਾ ਮਤਲਬ ਇਹਦੇ ਅਰਥਾਂ ਦੇ ਅਨਰਥ ਕੀਤੇ ਹੋਏ ਨੇ ਕੀ ਸੇਧ ਦਿੰਦੀ ਹੈ ਸੇਧ ਹੋਣ ਲਈ ਫਿਰਦੇ ਨੇ ਪ੍ਰਗਟ ਤਾਂ ਇਹਨੂੰ ਕਰਦਾ ਸੀ ਪ੍ਰਗਟ ਕਰਤੇ ਪੰਜ ਕਕਾਰ ਬਸ ਅਮਰ ਦੇ ਜਗਾ ਦੋ ਪੰਜ ਕਕਾਰ ਪਾ ਦੋ ਇਹ ਪ੍ਰਗਟ ਕਰਤੇ ਇਹਦੇ ਨਾਲ ਗੱਲ ਬਣ ਜੂ ਗੱਲ ਤਾਂ ਇੱਥੋਂ ਹੀ ਸ਼ੁਰੂ ਹੋਣੀ ਹੈ ਗੁਰਬਾਣੀ ਤੋਂ ਸ਼ੁਰੂ ਹੋਣੀ ਉਹਦੇ ਬਾਅਦ ਵੀ ਸਕੂਲ ਸਕੂਲ ਖੋਲ ਤੇ ਤੁਸੀਂ ਸਕੂਲ ਸਕੂਲ ਖੋਲ ਮੁੰਡੇ ਮੁੰਡੇ ਵਰਦੀਆਂ ਲਾ ਕੇ ਭਰਤੀ ਕਰ ਲੋ ਪੜਾਓ ਤੇ ਹੈ ਨਾ ਕੋਈ ਉਦੋਂ ਜੰਗਲ ਚਾਲਦੇ ਉਹਨਾਂ ਨੂੰ ਹੋਰ ਕੰਮ ਕਰਦੇ ਕੰਮ ਵੀ ਛੜਾਤਾ ਹੋ ਉੱਥੇ ਹਟਾਣਾ ਕਰਨਗੇ ਫਿਰ ਆਪ ਜਿੱਤੀ ਲੜਨਗੇ ਹੋਰ ਕੰਮ ਕਰ ਲੈਣ ਦਿੰਦੇ ਉਹਨੂੰ ਇਹ ਤੁਹਾਡੇ ਕੋਲ ਨਹੀਂ ਸੀ ਨਾ ਲੱਗੇਗਾ ਲੋਕ ਕੋਈ ਵਾਲਾ ਨਾਲ ਜੋੜਿਆ ਕੋਈ ਕਿਤੇ ਜਾ ਜੁੜਿਆ ਕੋਈ ਕਿਤੇ ਜਾ ਜੁੜਿਆ ਲੋਕਾਂ ਨੂੰ ਭੁੱਖ ਸੀਗੀ ਇਹਨਾਂ ਕੋਲ ਕੋਈ ਥਾਰੀ ਦੀ ਸੀ ਟੇਕਣ ਦੇ ਸਵਾ ਉਹ ਥੋੜੋ ਡੇਰੇ ਬਣ ਗਏ ਥੋ ਥੋ ਪਖੰਡਵਾਦ ਪੈਦਾ ਹੋ ਗਿਆ ਕੋਈ ਨਾ ਸੌਮੀ ਨਾਲ ਜੁੜ ਜੁੜਿਆ ਜਾ ਜੁੜਿਆ ਕੋਈ ਕਿਤੇ ਜਾ ਜੁੜਿਆ ਇਹ ਆਪਣੇ ਵੋਟਾਂ 'ਚ ਰਹਿ ਗਏ ਹੁਣ ਦੇਖਦੇ ਨੇ ਨਾਲ ਹੁਣ ਦੇਖਦੇ ਨੇ ਗੁਰਮੁਖੀ ਮਨ ਭੀਜੈ ਬਿਰਲਾ ਬੂਝੈ ਕੋਏ ਗੁਰਮੁਖੀ ਮਨ ਭੀਜੈ ਬਿਰਲਾ ਬੂਝੈ ਕੋਏ ਗੁਰਮੁਖੀ ਜਿਹੜਾ ਮਨ ਹੈ ਨਾ ਗੁਰਮੁਖ ਦਾ ਮਨ ਭੀਜਦਾ ਮਨ ਮੁਖ ਦਾ ਮਨ ਭੀਜਦਾ ਹੀ ਨਹੀਂ ਇਹ ਮਨ ਮੁਖ ਨੇ ਸਾਰੇ ਇਹਨਾਂ ਦਾ ਮਨ ਨਹੀਂ ਭੀਜ ਸਕਦਾ ਇਹਨਾਂ ਦੇ ਨਾਲ ਲੈਣਾ ਵੀ ਕੀ ਹੈ ਬਾਣੀ ਜਿਹੜਾ ਮਾਇਆ ਧਾਰੀ ਹੋਵੇ ਜਿਹਦੀ ਨਿਸ਼ਾਨਾ ਟਾਰਗੇਟ ਹੈ ਮਾਇਆ ਦੁਨੀਆ ਦੀ ਵਿੜਿਆਈ ਹੋਵੇ ਉਹਨਾਂ ਗੁਰਬਾਣੀ ਦੇ ਲੈਣਾ ਹੀ ਕੀ ਉਹਨਾਂ ਦੇ ਹੱਥ 'ਚ ਆ ਗਈ ਜਿਹੜਾ ਜਦੋਂ ਧਰਮ ਆਮ ਲੋਕਾਂ ਦੇ ਹੱਥ 'ਚ ਆ ਜਾਂਦੇ ਨੇ ਸੰਸਾਰੀਆਂ ਦੇ ਅਸਲ 'ਚ ਦੂਜੇ ਦਾ ਧਰਮ ਹੈ ਸੰਸਾਰੀ ਸੀਗੇ ਬਾਕੀ ਧਰਮ ਦਾ ਹੈ ਸੰਸਾਰੀ ਸਾਰੇ ਗੁਰਮਤਿ ਤੋਂ ਬਿਨਾਂ ਗੁਰਮਤਿ ਬਗਾੜੀ ਸੰਸਾਰੀਆਂ ਦੇ ਹੱਥ 'ਚ ਲੈ ਕੇ ਕੋਈ ਗੱਲ ਨਹੀਂ ਚਾਹੇ ਤਾਂ ਜੀ ਠੀਕ ਹੋਵੇ ਗਲਤ ਆਦਮੀ ਦੇ ਹੱਥ ਚਲੀ ਜਾਵੇ ਉਹਨੇ ਉਹਦੀ ਵਰਤੋਂ ਗਲਤ ਕਰ ਲੈਣੀ ਹੈ ਜੇ ਚੀਜ਼ ਹੈ ਗਲਤ ਹੈ ਗਲਤ ਆਦਮੀ ਦੇ ਹੱਥ ਜਦੋਂ ਤਾਂ ਰੋਲੇ ਕੋਈ ਨਹੀਂ ਚੰਗੇ ਚੰਗੇ ਬੰਦੇ ਨੇ ਤਾਂ ਉਹਨੂੰ ਲੈਣਾ ਹੀ ਨਹੀਂ ਗਲਤ ਚੀਜ਼ ਮੁਝੇ ਕੋ ਚੋਰੀ ਦੇ ਤਾਂ ਹਥਿਆਰ ਵੇਚਦਾ ਹੋਵੇ ਸ਼੍ਰੀ ਵਾਂਗ ਲੈਂਦਾ ਕੋਈ ਬੇਟੇ 47 ਹੋ ਗਏ ਕਿਸੇ ਕੋਲ ਕਹਿੰਦੇ ਘਰ ਜਾ ਕੇ ਕਹੇ ਵੀ ਚੱਲ ਬਈ ਇੰਨੇ ਦੀ ਮੈਂ ਲੱਖ ਰੁਪਏ ਦੀ ਨਹੀਂ ਦਿੰਦਾ ਮੈਂ 20000 ਦੀ ਦਿੰਦਾ ਕਹਿੰਦਾ ਬਾਬਾ ਲੈ ਜਾ ਤੂੰ ਮੈਂ ਮੁਫਤ ਨਹੀਂ ਰੱਖਦਾ ਇੱਥੇ ਹੋਰ ਬਸਾ ਦੇਗਾ ਮੈਨੂੰ ਸਹੀ ਗੱਲ ਹੈ ਤੂੰ ਜਾ ਇਹ ਤੇ ਛੇਤੀ ਜਾ ਜੇ ਨਿਕਲਦਾ ਵੀ ਕਿਸੇ ਨੇ ਦੇਖ ਲਿਆ ਨਾ ਕਿ 47 ਤੈਂ ਕਹਿੰਦਾ ਮੈਂ ਤਾਂ ਤੂੰ ਲਈਏ ਮੈਂ ਤਾਂ ਫਸ ਗਿਆ ਸ਼੍ਰੀ ਬਾਦ ਵੀ ਕਿਵੇਂ ਲੈ ਲੂਗਾ ਦੀ ਚੀਜ਼ ਗੁਰੂ ਗਲਤ ਧਰਮ ਨੂੰ ਕਿਵੇਂ ਅਪਣਾ ਲੈਣਗੇ ਇਹਨਾਂ ਨੂੰ ਕਿੱਡੇ ਕਿੱਡੇ ਲੜ ਦਿੱਤੇ ਵੀ ਛੱਡ ਕੇ ਇਸਲਾਮ ਕਬੂਲ ਕਰ ਲੋ ਉਹ ਕਿਵੇਂ ਲੈ ਲੈਂਦੇ ਗਲਤ ਚੀਜ਼ ਨੂੰ ਉਹਨੇ ਮੁਲਜ਼ਮ ਬਣਨਾ ਗਾਂ ਸਾਥੀਆਂ ਨਾਲ ਜਾ ਕੇ ਉਹ ਕਹਿੰਦੇ ਤੁਸੀਂ ਰੱਖੋ ਨੂੰ ਆਪਣੇ ਕੋਲੇ ਜਾਲੀ ਚੀਜ਼ ਨੂੰ ਸਾਡੇ ਵਾਲੀ ਉਹ ਠੀਕ ਹੈ ਸਾਡੇ ਕੋਲ ਅਸੀਂ ਹੀ ਹਜ਼ਾਰ ਤੇ ਚੰਗੇ ਇਹ ਚੌਦਾਂ ਤੋਂ ਬਿਨਾਂ ਹੀ ਚੰਗੇ ਅਸੀਂ ਦੁਨੀਆ ਦੀਆਂ ਬੜੀਆਂ ਤੋਂ ਜਿਹੜੀ ਤੁਸੀਂ ਲਾਲਚ ਦਿੰਦੇ ਹੋ ਸਾਡਾ ਗੁਰੂ ਦਾ ਕਹਿੰਦਾ ਦੁਨੀਆ ਇਹ ਵੜੀ ਆ ਕਿਸੇ ਦੀ ਯਾਰ ਤੁਸੀਂ ਸਾਨੂੰ ਲਾ ਲਈ ਦਿੰਦੇ ਹੋ ਤੁਸੀਂ ਬਹੁਤੇ ਸਿਆਣੇ ਨਹੀਂ ਰਹਿਣ ਤੋਂ ਤੁਸੀਂ ਆਪਣੇ ਘਰੇ ਰੱਖੋ ਸਾਨੂੰ ਨਹੀਂ ਚਾਹੀਦੀ ਉਹ ਤਾਂ ਹੋਈ ਨਾ ਗਲਤ ਧਰਮ ਗਲਤ ਧਰਮ ਨੂੰ ਠੀਕ ਆਦਮੀ ਨਹੀਂ ਅਪਣਾਉਂਦਾ ਹੁੰਦਾ ਠੀਕ ਧਰਮ ਨੂੰ ਗਲਤ ਆਦਮੀ ਲੈ ਲੈਂਦੇ ਨੇ ਮਿਸਯੂਜ਼ ਕਰਨ ਵਾਸਤੇ ਔਰ ਉਹਨੂੰ ਗਲਤ ਬਣਾ ਦਿੰਦੇ ਨੇ ਜਿਹੇ ਆਪ ਹੁੰਦੇ ਨੇ ਉਹ ਜਿਹਾ ਬਣਾ ਦਿੰਦੇ ਨੇ ਆਪ ਨਹੀਂ ਉਹਨਾਂ ਨੇ ਠੀਕ ਹੋਣਾ ਹੁੰਦਾ ਇਹਨਾਂ ਨੇ ਆਪ ਨਹੀਂ ਸਿੱਖ ਬਣਨਾ ਸਿੱਖੀ ਨੂੰ ਉਲਟੇਰਾ ਬਦਲ ਆਪ ਸਿੱਖ ਜੀ ਨੇ ਬਣਨਾ ਹੋਵੇ ਉਹਦੇ ਕੋਲ ਤਾਂ ਸਿੱਖੀ ਰਹੂਗੀ ਸੁਰੱਖਿਅਤ ਜਿਹਨੇ ਸਿੱਖ ਬਣਨਾ ਹੀ ਨਹੀਂ ਉਹ ਸਿੱਖੀ ਨੂੰ ਸੁਰੱਖਿਅਤ ਕਿਵੇਂ ਰਹਿਣ ਦੇਊਗਾ ਉਹ ਸਿੱਖੀ ਚ ਕੈਂਚੀ ਫੇਰੂਗਾ ਜਗਾ ਜਗਾ ਵਿਚਾਰਧਾਰਾ ਚ ਕੈਂਚੀ ਫੇਰੂਗਾ ਜਗਾ ਜਗਾ ਆਪਣੇ ਹਿਸਾਬ ਦੀ ਬਣਾਊਗਾ ਉਹਨੂੰ ਜਿੱਥੋਂ ਉਹਦੇ ਸੁਭਾਅ ਨਾਲ ਮੇਲ ਨਹੀਂ ਖਾਂਦੀ ਸਿੱਖੀ ਉੱਤੇ ਕੈਂਚੀ ਫੇਰੂਗਾ ਉਹੀ ਫੇਰ ਲਈ ਇਹਨਾਂ ਨੇ ਰਾਜ ਆਪਣੇ ਮਤਲਬ ਵੀ ਬਣਾ ਲਈ ਰਾਜ ਕਰੇਗਾ ਖਾਲਸਾ ਬਣਾ ਲਿਆ ਸਾਰਾ ਕੁਝ ਬਦਲ ਕੇ ਰੱਖਦਾ ਇਹਨਾਂ ਨੇ ਉਹ ਜੀ ਸਿੱਖੀ ਬਣਾਈ ਹੈ ਕਿ ਅਸੀਂ ਲੱਗੀਏ ਵੀ ਸਿੱਖ ਜਿਹੜੇ ਸਿੱਖ ਨਹੀਂ ਹਨ ਉਹ ਲੱਗਣ ਲੋਕਾਂ ਨੂੰ ਵੀ ਇਹ ਸਿੱਖ ਨਹੀਂ ਇਹ ਜੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਜਦੋਂ ਹੋਰ ਲੋਕ ਪੜਦੇ ਨੇ ਗੁਰਬਾਣੀ ਨੂੰ ਉਹਨਾਂ ਨੂੰ ਝੱਕ ਪੈਂਦੀ ਵੀ ਸਿੱਖ ਕੀ ਕਹਿੰਦੇ ਨੇ ਗੁਰਬਾਣੀ ਕੀ ਕਹਿੰਦੀ ਹੈ ਕੀ ਕਰਦੇ ਨੇ ਮੈਚ ਨਹੀਂ ਕਰਦੀ ਗੱਲ ਫਿਰ ਰੌਲਾ ਪੈ ਗਿਆ ਜੇ ਤਾਂ ਲੋਕ ਨਾ ਪੜਦੇ ਗੁਰਬਾਣੀ ਫਿਰ ਤਾਂ ਰੌਲਾ ਨਾ ਪੈਂਦਾ ਇਹਨੂੰ ਵੀ ਅਸੀਂ ਇਹਨਾਂ ਨੇ ਆਪ ਬਣਾਤੀਆਂ ਪੰਜਾਬੀ ਆ ਪੈਰ ਪਾੜਾ ਦਾ ਹਵਾਲੇ ਇਹਨਾਂ ਕਾਹਨੂੰ ਪੰਜਾਬੀ ਲਾਉਣੀ ਸੀ ਕਾਹਨੂੰ ਰੌਲਾ ਪਾਉਣਾ ਕਿਉਂ ਗੁਰਬਾਣੀ ਪੜਾਉਣੀ ਸੀ ਇਹਨਾਂ ਨੇ ਇਹਨਾਂ ਨੇ ਸਿੱਖਣੀ ਸੀ ਬਾਣਾ ਇਹਨਾਂ ਨੇ ਗਲਤੀ ਕੀਤੀ ਪੰਜਾਬੀ ਭਾਸ਼ਾ ਪੜਾ ਕੇ ਕਾਲਜਾਂ ਸਕੂਲਾਂ 'ਚ ਇਹ ਸਿਆਣੇ ਹੁੰਦੇ ਪੜਨਾ ਦਿੰਦੇ ਸਮਾਂ ਇਹਨਾਂ ਦਾ ਤਾਂ ਬਾਹਮਣ ਸਿਆਣਾ ਸੀ ਉਹਨੇ ਆਪਣਾ ਧਰਮ ਪੜ੍ਹੇ ਨਹੀਂ ਦਿੱਤਾ ਲੋਕ ਪੜ੍ਹੇ ਨਹੀਂ ਦਿੱਤੇ ਇਹਨਾਂ ਨੇ ਆਪਣੇ ਪੈਰ ਕੋਹੜਾ ਦਾ ਮਾਰ ਲਿਆ ਲੜਦਾ ਕਾਲਜਾਂ 'ਚ ਪੰਜਾਬੀ ਫਿਰ ਉੱਥੇ ਚੇਰਾ ਲਵਾਤੀਆਂ ਯੂਨੀਵਰਸਿਟੀਆਂ ਦੇ ਵਿੱਚ ਗੁਰਬਾਣੀ ਪੜੋ ਹੁਣ ਸਿਆਪਾ ਇਹਨਾਂ ਦੇ ਗਾਜ ਪੈ ਗਿਆ ਅਗਲੇ ਕਹਿੰਦੇ ਨੇ ਬਣੋ ਸਿੱਖ ਕੋਈ ਕੁਝ ਜਾਗਰੂਕਤਾ ਤਾਂ ਆ ਗਈ ਨਾ ਮੋਟਾ ਮੋਟਾ ਦਾ ਪਤਾ ਲੱਗਦਾ ਹੀ ਹੈ ਚਲੋ ਬਰੀਕ ਨਹੀਂ ਲੱਗਦਾ ਹੁਣ ਸਾਰੇ ਕਹਿੰਦੇ ਵੀ ਇਹ ਤਾਂ ਆਪੇ ਨਹੀਂ ਸਿੱਖ ਇੱਥੇ ਪ੍ਰੋਬਲਮ ਤਾਂ ਆਈ ਹੈ ਇਹ ਬਾਂਦਰ ਨੇ ਤੀ ਲਈ ਆਪੇ ਜਾਣ ਲਈ ਪਟਰੋਲ ਖੜਿਆ ਆਇਆ ਸੀ ਪਹਿਲਾਂ ਤੀਲੀ ਹੱਥੋਂ ਛੁੱਟੀ ਥੱਲੇ ਤੇ ਨੂੰ ਅਗ ਲੱਗੀ ਹੁਣ ਉਹ ਭਜਰ ਕੇ ਜਾਣ ਕਿੱਥੇ ਮਾਂਦਾ ਦੇ ਅਸੀਂ ਬਾਜੇ ਆ ਗਈ ਉਹਨਾਂ ਨੇ ਜੜਾ ਲੈਣੀ ਉਹ ਦੇਖ ਲੈ ਵੀ ਕਿਵੇਂ ਜੜਾਈ ਸੀ ਇਹਦਾ ਫਸ ਗਏ ਹੁਣ ਨਾ ਕੰਬੜੀ ਇਹਨਾਂ ਨੂੰ ਛੱਡਦੀ ਹੈ ਉਹਨੇ ਕੰਬੜੀ ਨੂੰ ਛੱਡਦੇ ਨੇ ਕੰਬੜੀ ਨਹੀਂ ਛੱਡਦੀ ਗੁਰਮੁਖੀ ਨਿਜ ਘਰ ਵਾਸਾ ਹੋਏ ਗੁਰਮੁਖੀ ਨਿਜ ਘਰ ਵਾਸਾ ਹੋਏ ਦੇਖੋ ਨਿਜ ਘਰ ਇੱਕ ਹੁੰਦਾ ਪਹਿਲਾਂ ਹਿਰਦਾ ਫਿਰ ਨਿਜ ਘਰ ਨਿਜ ਘਰ ਹੀ ਹਿਰਦੇ ਚ ਹਿਰਦਾ ਹੀ ਨਿਜ ਘਰ ਚ ਬਦਲਦਾ ਹਿਰਦਾ ਕੇ ਤੱਕ ਨਿਜ ਘਰ ਕਾਲ ਹੋ ਜਾਂਦਾ ਇਹ ਲੱਗਦਾ ਹੈ ਇੱਕ ਕੁੱਲੀ ਸੀ ਛੋਟੀ ਜੀ ਉੱਥੇ ਆਪਾਂ ਮਹਿਲ ਬਣਾਉਣਾ ਜਗ੍ਹਾ ਦਾ ਬਹੁਤ ਸੀ ਅੜਦਾਲੇ ਪਈ ਜੰਗਲ ਖੁੱਲਾ ਸੀ ਕੋਈ ਨਹੀਂ ਸਿਕਾਇਆ ਵੀ ਨਾ ਘੇਰੋ ਬਾਹਰ ਰਹਿੰਦੇ ਸੀ ਨਾ ਬਣ ਦੇ ਵਿੱਚ ਪਰ ਕੁੱਲੀ ਅਸੀਂ ਉਹਨੇ ਆਪਣੇ ਆਪਣੇ ਜੋਗੀ ਬਣਾ ਲਈ ਫਿਰ ਉਹਨੂੰ ਗਿਆਨ ਹੋਇਆ ਜਿੰਨਾ ਗਿਆਨ ਵਧੀ ਘੱਟ ਹੁੰਦਾ ਜਦ ਗਿਆਨ ਘੱਟ ਹੈ ਨਾ ਮਨਮੁਖ ਹੈ ਤਾਂ ਉਹਦੇ ਕੋਲ ਉਹ ਹਿਰਦਾ ਹੀ ਹੁੰਦਾ ਘੱਟ ਕਹਿੰਦੇ ਨੇ ਉਹਨੂੰ ਘੱਟ ਘੜਾ ਘੱਟ ਘੜਾ ਹੁੰਦਾ ਮਤਲਬ ਸੀਮਤ ਸੀਮਤ ਜਿਹਾ ਗਿਆਨ ਜਦੋਂ ਪੂਰਾ ਗਿਆਨ ਨਹੀਂ ਹੁੰਦਾ ਉਹ ਨજર ਘਟੇ ਰਹਿੰਦਾ ਘੱਟ ਕੋ ਫੁੱਟਾ ਘੱਟ ਕਾਬੂ ਹੋਣਾ ਹੋਵੇ ਜਦ ਸਰੀਰ ਦੇ ਨਾਲੇ ਘੜਾ ਫੁੱਟ ਜਾਂਦਾ ਪਰ ਗਿਆਨ ਉਹਨੇ ਰਹਿ ਜਾਂਦਾ ਗਿਆਨ ਨਹੀਂ ਘਟਦਾ ਹੁੰਦਾ ਦੂਏ ਜਨਮ ਚ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਅੱਗੇ ਘੜਾ ਫਿਰ ਹੋ ਜਾਂਦਾ ਆਕਾਰ ਦਾ ਆਕਾਰ ਉੱਡਾ ਕੇ ਰਹਿੰਦਾ ਇਹਦਾ ਬੋਧਕ ਲੈਵਲ ਉੱਡਾ ਕੇ ਰਹਿੰਦਾ ਜਿੱਥੇ ਜਾ ਕੇ ਸੌਂਦਾ ਹੈ ਜਿੱਦਾਂ ਸਫਰ ਐ ਗੱਲੋਂ ਪਹਾੜ ਤੇ ਚੜਦਾ ਰਾਤ ਪੈ ਗਈ ਕਿਤੇ ਜਾ ਕੇ ਜਿਹਨੇ ਲੈ ਚੜ੍ਹਦਾ ਲੈ ਬਾਕੀ ਰਾਤ ਪੈ ਗਈ ਤੇ ਸੌ ਗਿਆ ਜਾ ਕੇ ਇਹ ਸੌਣਾ ਹੀ ਹੈ ਸਰੀਰ ਛੱਡਣਾ ਲੇਕਿਨ ਉਹਨੂੰ ਸੋਪਣ ਹੋਏਗਾ ਲਾਂਬੇ ਬੋਲ ਪਸਾਰ ਉੱਥੇ ਜਦ ਸੌਂ ਕੇ ਉੱਠਿਆ ਸਰੀਰ ਦੂਆ ਮਿਲ ਗਿਆ ਦੂਆ ਮਿਲ ਗਿਆ ਫਿਰ ਅੱਗੇ ਸਫ਼ਰ ਸ਼ੁਰੂ ਕਰਤਾ ਜਿੰਨਾ ਚੜਿਆ ਤਾਂ ਉੱਥੋਂ ਹੀ ਸਫ਼ਰ ਸ਼ੁਰੂ ਕਰੂ ਜਿਆਦਾ ਪਿਛੇ ਨੂੰ ਮੁੜ ਗਿਆ ਜਾਂ ਅੱਗੇ ਨੂੰ ਚਲੇ ਗਿਆ ਇਹ ਗੱਲ ਅਲੱਗ ਹੈ ਪਰ ਜਿੱਥੇ ਸੌਂ ਸਫ਼ਰ ਉੱਥੇ ਸ਼ੁਰੂ ਕਰਨਾ ਬਸ ਜਦੋਂ ਇਹਦਾ ਹਿਰਦਾ ਵਿਸ਼ਾਲ ਹੋ ਜਾਂਦਾ ਵਿਸ਼ਾਲ ਗਿਆਨ ਪੂਰਾ ਹੋ ਜਾਂਦਾ ਹੈ ਜੈਸੇ ਧਰੂ ਪਰ ਆਕਾਸ਼ ਫਿਰ ਇਹਨੂੰ ਮਹਿਲ ਕਹਿੰਦੇ ਨੇ ਫਿਰ ਇਹ ਨਿਜਕਾਰ ਕਹਿੰਦੇ ਨੇ ਇਹਨੂੰ ਨਿਜਕਾਰ ਉਸੇ ਘਟ ਦਾ ਨਾਮ ਬਣ ਜਾਂਦਾ ਘਟ ਤਾਂ ਘਟ ਵਿੱਚ ਤਾਂ ਔਖਾ ਰਹਿੰਦਾ ਹੈ ਘੜੇ ਜਿਵੇਂ ਮੱਛੀ ਔਖੀ ਹੈ ਸਮੁੰਦਰ ਦੇ ਵਿੱਚ ਸਮੁੰਦਰ ਦੇ ਸੌਖੀ ਹੈ ਇਹ ਔਖੇ ਤੋਂ ਸੌਖਾ ਬਣਨ ਵਾਸਤੇ ਵਿਸ਼ਾਲ ਹਿਰਦਾ ਕੀਤਾ ਵਿਸ਼ਾਲ ਗਿਆਨ ਕੀਤਾ ਸੁਰਤੀ ਔਰ ਬਿਰਤੀ ਵਿਸ਼ਾਲ ਕੀਤੀ ਅਸੀਮ ਗਿਆਨ ਹਾਸਲ ਕੀਤਾ ਅਸੀਮ ਅਬ ਕੀ ਹੈ ਹੁਣ ਕੀ ਹੈ ਪਹਿਲਾਂ ਕੀ ਹੁੰਦਾ ਹੈ ਤਨ ਤਰੇ ਭਵਨ ਮੇ ਰਹਿਓ ਸਮਾਈ ਤਿੰਨਾਂ ਭਾਵਨਾ ਦੇ ਵਿੱਚ ਇਹਦਾ ਤਨ ਸਮਾਇਆ ਰਹਿੰਦਾ ਕਦੇ ਦੋਪਰ ਤ੍ਰੇਤੇ ਚ ਕਲ ਜਿਹੜਾ ਇਹਦਾ ਵਜੂਦ ਹੈ ਅਕਲ ਦਾ ਤਿੰਨਾਂ ਭਾਵਨਾ ਤੋਂ ਦਾ ਫਿਕਰ ਹੈ ਜਦ ਤ੍ਰੇ ਭਵਨ ਤਨ ਮਾਹੇ ਸਮਾਵਾ ਜਦੋਂ ਤਿੰਨੇ ਭਵਨਾਂ ਦਾ ਗਿਆਨ ਇਹਦੇ ਹਿਰਦੇ 'ਚ ਸਮਾਜ ਵੇ ਤਿੰਨੇ ਭਵਨਾਂ ਦੀ ਸੋਝੀ ਹੋ ਜਵੇ ਇਹਨੂੰ ਜਦ ਭਵਨ ਤਨ ਮਾਹੇ ਸਮਾਵਾ ਇਹਦੇ ਹਿਰਦੇ ਚ ਤਿੰਨੇ ਭਵਨ ਸਮਾ ਜਾਣ ਐਡਾ ਬੜਾ ਵਿਸ਼ਾਲ ਹਿਰਦਾ ਹੋ ਜਾਏ ਕਿ ਤਿੰਨੇ ਭਵਨ ਦੇ ਵਿੱਚ ਹੋ ਜਾਣ ਉਹ ਕਦ ਹੋਣਗੇ ਤਾਰ ਪਰ ਆਕਾਸ਼ ਹੈ ਜਦ ਜਦ ਹੋਣਗੇ ਪਹਿਲਾਂ ਨਹੀਂ ਹੋ ਸਕਦੇ ਕਿਉਂਕਿ ਤਾਰ ਪਰ ਆਕਾਸ਼ ਦੇ ਵਿੱਚ ਤਿੰਨੇ ਭਵਨ ਨੇ ਜਿੱਥੇ ਤੱਕ ਮਾਇਆ ਰਾਮ ਗਰਭ ਹੈ ਉੱਥੇ ਤੱਕ ਕੇ ਤਿੰਨੇ ਭਵਨ ਨੇ ਬਾਕੀ ਕਹਾਣੀਆਂ ਤਿੰਨ ਭਵਨ ਜਦ ਤੇਰੇ ਭਵਨ ਤਨ ਮਾਹੇ ਸਮਾਵਾ ਤਾਂ ਭਾਉ ਭਾਨ ਪਰੋਸੋ ਆ ਫੇਰ ਇਹਨੂੰ ਯਕੀਨ ਹੁੰਦਾ ਹੈ ਕਿ ਇਹ ਸਰੀਰ ਤੇ ਬਿਨਾ ਵੀ ਜਿੰਦਾ ਰਿਹਾ ਜਾ ਸਕਦਾ ਹੈ ਫਿਰ ਗੁਰਬਾਣੀ ਦੇ ਪੂਰਨ ਵਿਸ਼ਵਾਸ ਹੁੰਦਾ ਹੈ ਉਹ ਭਾਨ ਭਰੋਸਾ ਫਿਰ ਬਾਣੀ ਤੇ ਪੂਰਾ ਭਰੋਸਾ ਹੁੰਦਾ ਉਹ ਪਹਿਲਾਂ ਪੂਰਾ ਭਰੋਸਾ ਨਹੀਂ ਹੁੰਦਾ ਸਿੰਨ ਭਵੜ ਦੀ ਸੋਚੀ ਤੋਂ ਬਿਨਾਂ ਗੁਰਬਾਣੀ ਤੇ ਭਰੋਸਾ ਨਹੀਂ ਹੁੰਦਾ ਤਾਂ ਭਾਉ ਭਾਉ ਭਗਤੀ ਹੈ ਭਾਨ ਪਰਮੇਸ਼ਰ ਦੀ ਭਰੋਸਾ ਆ ਫੇਰ ਇਹਦੇ ਤੇ ਯਕੀਨ ਹੁੰਦਾ ਵੀ ਹਾਂ ਇਹ ਗੱਲ ਠੀਕ ਹੈ ਤਿੰਨਾ ਭਾਵਨਾ ਦਾ ਗਿਆਨ ਫਿਰ ਇਹਦਾ ਰੋ ਫਿਰ ਮਹਿਲ ਉਹ ਹੈ ਮਹੱਲਾ ਪਹਿਲਾ ਮਹੱਲਾ ਦੂਜਾ ਫਿਰ ਉਹ ਮਹਿਲ ਹੈ ਨੇਰਾ ਰਹਿੰਦਾ ਹੀ ਨਹੀਂ ਕਿਤੇ ਨੇਰਾ ਹੀ ਤਿੰਨਾ ਭਾਵਨਾ ਜਾਂ ਬਾਹਰ ਦਾ ਚਾਨਣਾ ਉੱਥੇ ਭਾਵਨਾ ਦਾ ਚਾਨਣਾ ਹੈ ਤੁਰਿਆ ਬਾਤਾਂ ਚਾਨਣੇ ਚਾਨਣਾ ਸੱਚਖੰਡ ਤਾਂ ਰੋਸ਼ਨੀ ਹੈ ਹਨੇਰਾ ਜਿਹੜਾ ਹੈਗਾ ਆਰਾਮ ਗਰਭ ਦੇ ਅੰਦਰ ਅੰਦਰ ਹੈ ਹਿਰਦੇ ਅੰਦਰ ਹਨੇਰਾ ਹਿਰਦੇ ਦਾ ਹਨੇਰਾ ਚੱਕਿਆ ਗਿਆ ਸਾਰੇ ਅਗਿਆਨਤਾ ਦੂਰ ਹੋ ਗਈ ਫਿਰ ਉਹ ਮਹਿਲ ਨੂੰ ਕਹਿੰਦੇ ਮਹਿਲ ਮਹਿਲ ਪੱਕਾ ਹੁੰਦਾ ਮਹਲਾ ਪਹਿਲਾ ਮਹਲਾ ਦੂਜਾ ਇੱਕ ਮਹਿਲ ਸੁੰਦਰ ਬਖਤਾ ਹੈ ਨਾ ਇੱਕ ਸ਼ਬਦ ਆਇਆ ਪੂਰਾ ਇੱਕ ਮਹਿਲ ਤੋਂ ਆਇਆ ਇੱਕ ਮਹਿਲ ਤੋਂ ਆਇਆ ਕਿਤੋਂ ਆਇਆ ਇਹ ਮਹਿਲ ਨੂੰ ਵੀ ਉਹ ਐਸਾ ਚੱਕਰ ਚ ਪਿਆ ਸਾਫ ਜੋ ਪਤਾ ਨਹੀਂ ਮਹਿਲਾਂ ਦੇ ਸਿਆਰੀ ਨੂੰ ਲੈ ਕੇ ਉਹ ਲੱਗਾ ਐਸਾ ਚੱਕਰ ਚ ਪਿਆ ਹੋਰੀ ਚੱਕਰ ਚ ਪਿਆ ਲਫ਼ਜ਼ ਦੇ ਚੱਕਰ ਚ ਪਿਆ ਮਹਿਲ ਦਾ ਅਸਰ ਮਹਿਲ ਮਹਿਲ ਹੁੰਦਾ ਪੱਕਾ ਘਰ ਰਾਜੇ ਦਾ ਘਰ ਅਸਲ ਜੇ ਰਾਜੇ ਦੇ ਮਹਿਲ ਹੁੰਦੇ ਨੇ ਜਦੋਂ ਉਹ ਨਾਸ਼ੀ ਰਾਜ ਮਿਲਣਾ ਮਹਿਲ ਹੈ ਉਹ ਫਿਰ ਕੁਲੀ ਚੁੰਗੀ ਚ ਰਹਿੰਦਾ ਬੜੇ ਝੋਪੜੀ ਰਹਿੰਦਾ ਤਾਂ ਸਾਧ ਹੁੰਦੇ ਨੇ ਲਿਮਟਿਡ ਅਕਲ ਦੇ ਮਾਲਕ ਜਦ ਰਾਜ ਰਸ਼ੀ ਹੈ ਤੇ ਮਹਿਲ ਤੇ ਰੂਹ ਰਾਜਾ ਰਾਜਾ ਬਾਉਂਡਰੀ ਚ ਰਹਿੰਦਾ ਹੁੰਦਾ ਜਦ ਇਹਦੇ ਗਿਆਨ ਦੀ ਬਾਉਂਡਰੀ ਹੈ ਕੋਈ ਨਹੀਂ ਹੈ ਮਹਿਲ ਜਾਲ ਹੁੰਦਾ ਜਾਂ ਬਾਉਂਡਰੀ ਕੋਈ ਨਹੀਂ ਹੁੰਦੀ ਗੁਰਮੁਖ ਜੋਗੀ ਜੁਗਤ ਪਛਾਣ ਗੁਰਮੁਖ ਜੋਗੀ ਦੇਖੋ ਗੁਰਮੁਖ ਹੀ ਜੋਗੀ ਜੋਗੀ ਦੇਖੋ ਜੋਗੀ ਹੈ ਗੁਰਮੁਖ ਜੁੜਿਆ ਹੁੰਦਾ ਹੈ ਅਸਲੀ ਜੋਗੀ ਗੁਰਮੁਖ ਹੈ ਗੁਰਮੁਖ ਜੋਗੀ ਬਣ ਜਾਂਦਾ ਹੈ ਕਿਉਂਕਿ ਜੋਗ ਦੀ ਜੁਗਤ ਪਛਾਣ ਲੈਂਦਾ ਉਹ ਕਿਹਦੇ ਨਾਲ ਜੁੜਨਾ ਕਿਵੇਂ ਜੁੜਨਾ ਕਿਹਨੇ ਜੁੜਨਾ ਕਿਹਦੇ ਨਾਲ ਜੁੜਨਾ ਕਿਵੇਂ ਜੁੜਨਾ ਇਹ ਜੁਗਤ ਹੈ ਇਹਦੇ ਪਛਾਣੇ ਬਿਨਾਂ ਕਿਵੇਂ ਜੁੜ ਸਕਦੇ ਹੋ ਤੁਸੀਂ ਉਹ ਜੁਗਤ ਪਛਾਣ ਲੈਂਦਾ ਗੁਰਬਾਣੀ ਜੋਗ ਦੀ ਜੁਗਤ ਹੈ ਅੰਜਨ ਮਾਏ ਨਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਪਰ ਮਾਇਆ ਦੇ ਵਿੱਚ ਰਹਿੰਦੇ ਮਾਇਆ ਤੋਂ ਰਹਿਤ ਰਹੀਏ ਜੋਗ ਜੁਗਤ ਅੰਜਨ ਮਾਏ ਅੰਜਨ ਮਾਇਆ ਮਾਇਆ ਨਿਰੰਜਨ ਰਹੀਏ ਮਾਇਆ ਤੋਂ ਰਹਿਤ ਹੋ ਕੇ ਰਹੀਏ ਮਾਇਆ ਦਾ ਮੋਹ ਤਿਆਗ ਕੇ ਰਹੀਏ ਮਾਇਆ ਦੇ ਵਿੱਚ ਰਹਿੰਦੇ ਆ ਮਾਇਆ ਤੋਂ ਉਲਿਪਤ ਰਹੀਏ ਇਹ ਜੋਗ ਜੁਗਤ ਹੈ ਜੋਗ ਜੁਗਤ ਇਹ ਹਾਂ ਮਾਇਆ ਵਿੱਚ ਉਦਾਸੀ ਗੁਰੂ ਮਾਇਆ ਵਿੱਚ ਉਦਾਸੀ ਇਹ ਜੋਗ ਜੁਗਤ ਹੈ ਗੁਰਬਾਣੀ ਜੋਗ ਦੀ ਜੁਗਤ ਹੈ ਜੋਗਿਆਂ ਨੂੰ ਉਪਦੇਸ਼ ਦਿੱਤਾ ਹੈ ਜੋਗ ਤੇ ਵੀ ਕਬਜ਼ਾ ਕਰ ਲਿਆ ਸੀ ਗੁਰੂ ਜੋਗੀ ਜੁਗਤ ਪਛਾਣਦਾ ਗੁਰੂ ਜੋਗੀ ਹੈ ਜੁਗਤੀ ਦੀ ਪਛਾਣ ਹੈ ਉਹਨੂੰ ਜੋਗਦੀ ਤੁਹਾਨੂੰ ਜੋਗਦੀ ਜੁਗਤੀ ਦਾ ਗਿਆਨ ਹੈ ਨਹੀਂ ਹੁਣ ਸੰਤ ਵੀ ਕਹਿੰਦੇ ਨੇ ਨਾਮ ਜਪਣ ਦੀ ਜੁਗਤੀ ਕਹਿੰਦੇ ਨੇ ਉਹ ਜੋਗ ਦੀ ਜੁਗਤੀ ਹੁੰਦੀ ਹੈ ਨਾਮ ਦੀ ਜੁਗਤੀ ਨਹੀਂ ਕੋਈ ਹੁੰਦੀ ਸੰਤ ਬਤਾ ਦੇਣਗੇ ਦੱਸੀ ਤਾਂ ਹੈ ਨਹੀਂ ਕਿਸੇ ਨੇ ਦੱਸੀ ਤਾਂ ਹੈ ਨਹੀਂ ਕਿਸੇ ਨੂੰ ਕਾਲ ਬਤਾ ਦੇਣਗੇ ਕਾਲ ਬਤਾ ਦੇਣਗੇ ਡੱਬੀ ਵਾਲਾ ਸੱਪ ਹੈ ਸੌਦਾ ਵੇਚ ਦਿੰਦੇ ਨੇ ਡੱਬੀ ਤਾਂ ਖਾਲੀ ਹੈ ਨਾ ਆ ਡੱਬੀ ਵਾਲਾ ਸੱਪ ਤੁਹਾਨੂੰ ਦਿਖਾਉਣਾ ਉੱਡ ਕੇ ਡੰਗ ਮਾਰਦਾ ਉਹ ਕਰਦਾ ਸੌਦਾ ਵੇਚ ਲਿਆ ਉਹ ਡੱਬੀ ਚੱਕ ਕੇ ਝੋਲੇ 'ਚ ਪਾ ਲਈ ਉਹ ਸੰਤ ਨੇ ਕਿਸੇ ਨੇ ਯੋਗ ਦੇ ਨਾਮ ਜਪਣ ਦੀ ਯੋਗਤੀ ਇੱਥੇ ਦੱਸੀ ਹੋਈ ਨਹੀਂ ਰੌਲਾ ਪਾਉਂਦੇ ਨੇ ਸਾਰੇ ਨਾਮ ਜਪਣ ਦੀ ਯੋਗਤੀ ਸੰਤ ਬਤਾ ਦੇਣਗੇ ਕਿੱਡੇ ਝੂਠੇ ਨੇ ਉਹ ਫੇ ਤੁਸੀਂ ਦੁਖਦੀ ਦੱਸਦੇ ਕਿਉਂ ਨਹੀਂ ਪਬਲਿਕ ਨੂੰ ਦਸੀਏ ਜੀ ਨਾਮ ਜਪਣ ਦੀ ਕੋਈ ਯੁਕਤੀ ਨਹੀਂ ਹੈ ਯੋਗ ਦੀ ਯੁਕਤੀ ਨਾਮ ਜਪਣ ਦੀ ਕੋਈ ਵਿਧੀ ਨਹੀਂ ਹੈ ਜਿਹੜੀ ਉਹਨਾਂ ਦੀ ਵਿਧੀ ਨਾਮ ਜਪਣ ਦੀ ਹੈਗੀ ਹੈ ਉਹ ਤਾਂ ਫਰਾਡ ਹੈ ਨਰਾਈ ਨਾਮ ਨਾ ਲਿਆ ਜਾ ਸਕਦਾ ਹੈ ਨਾ ਦਿੱਤਾ ਜਾ ਸਕਦਾ ਨਾ ਲਿਆ ਜਾ ਸਕਦਾ ਨਾ ਦਿੱਤਾ ਜਾ ਸਕਦਾ ਸੰਸਾਰ ਵਿੱਚ ਨਾਮ ਨਾ ਲਿਆ ਜਾ ਸਕਦਾ ਨਾ ਦਿੱਤਾ ਜਾ ਆਦਮੀ ਆਦਮੀ ਨੂੰ ਨਾਮ ਨਹੀਂ ਦੇ ਸਕਦਾ ਨਾ ਆਦਮੀ ਆਦਮੀ ਤੋਂ ਨਾਮ ਲੈ ਸਕਦਾ ਕਿਉਂਕਿ ਆਦਮੀ ਆਦਮੀ ਤੋਂ ਜਿਹੜਾ ਨਾਮ ਲੈਣੋਂ ਗਿਆਨ ਹੁੰਦਾ ਉਹ ਦੱਸਿਆ ਜਾ ਸਕਦਾ ਗਿਆਨ ਸਮਝਾਇਆ ਜਾ ਸਕਦਾ ਲੈਣ ਵਾਲੇ ਦੇ ਸਮਝ ਆ ਜਵੇ ਲਿਆ ਗਿਆ ਨਾ ਸਮਝ ਆਇਆ ਨਾ ਲਿਆ ਗਿਆ ਲੈਣਾ ਚਾਹੁੰਦਾ ਲੈ ਲਿਆ ਨਹੀਂ ਲੈਣਾ ਚਾਹੁੰਦਾ ਨਾ ਲਿਆ ਦਿੱਤਾ ਤਾਂ ਇਹ ਹੁੰਦਾ ਵੀ ਉਹ ਠੀਕ ਹੈ ਕਾਮ ਵੀ ਅਸੀਂ ਲਾ ਦਾਂਗੇ ਜ਼ਬਰਦਸਤੀ ਗਿਆਨ ਨਾ ਦਿੱਤਾ ਜਾ ਸਕਦਾ ਨਾ ਲਿਆ ਜਾ ਸਕਦਾ ਗਿਆਨ ਦੱਸਿਆ ਜਾ ਸਕਦਾ ਜੇ ਦਿੱਤਾ ਜਾ ਸਕਦਾ ਹੁੰਦਾ ਤਾਂ ਫਿਰ ਨਾਨਕ ਸਾਰਿਆਂ ਨੂੰ ਦੇ ਦਿੰਦਾ ਗਿਆਨ ਦਿੱਤਾ ਹੀ ਨਹੀਂ ਜਾ ਸਕਦਾ ਬਸ ਦੱਸਿਆ ਹੀ ਜਾ ਸਕਦਾ ਗਿਆਨ ਸਕੂਲਾਂ ਕਾਲਜਾਂ 'ਚ ਵੀ ਦੱਸਦੇ ਹੀ ਨੇ ਕੋਈ ਉਸੇ ਕਲਾਸ 'ਚ ਬੈਠੇ ਹੁੰਦੇ ਨੇ ਕੋਈ ਫੇਲ ਹੋ ਜਾਂਦਾ ਕੋਈ ਟੌਪ ਤੇ ਚਲੇ ਜਾਂਦਾ ਇਹ ਤਾਂ ਆਪ ਆਪਣੀ ਬੁੱਧ ਹੈ ਕੋਈ ਲੈਣਾ ਚਾਹੁੰਦਾ ਕੋਈ ਨਹੀਂ ਲੈਣਾ ਚਾਹੁੰਦਾ ਜੇ ਦਿੱਤੇ ਹੁਣ ਕਾਹ ਪ੍ਰਸ਼ਾਦ ਹੈ ਇੱਕੋ ਜਗ੍ਹਾ ਤੇ ਮਿਲ ਜਾਂਦਾ ਸਾਰਿਆਂ ਨੂੰ ਪਿਛੋ ਕਣਾ ਪ੍ਰਸ਼ਾਦ ਹੈ ਉਹ ਇੱਕੋ ਜਿਹਾ ਸਾਰਿਆਂ ਨੂੰ ਕਿਵੇਂ ਮਿਲ ਜਾਂਦਾ ਵੀ ਗਿਆਨ ਕਾਦੇ ਨਹੀਂ ਕੋਈ ਉਹਦੇ ਨਾਲ ਜੀ ਜਾਂ ਦੇਤੀ ਦੇਣ ਵਾਲੀ ਚੀਜ਼ ਸਰਮਾਇਆ ਸਾਡੇ ਕੋਲ ਜਿਹੜੀ ਅਸੀਂ ਦੇ ਸਕਦੇ ਪਿਛੋ ਦੁੱਧ ਲੰਗਰ ਲਾ ਗਿਆ ਉਹਦੇ ਨਾਲ ਇੱਕੋ ਜਿਹਾ ਵੱਧ ਘੱਟ ਵੀ ਦੇ ਦਾਂਗੇ ਗਲਾਸ ਭਰ ਕੇ ਕਿਸੇ ਦੇ ਤੱਕ ਜ਼ਰੂਰ ਦੇ ਦੇਤਾ ਇਹ ਸਾਡੇ ਵਸ ਵਿੱਚ ਨਹੀਂ ਇਹ ਦੇਣ ਵਾਲੇ ਦੇ ਵਸ ਵਿੱਚ ਤਾਂ ਬਿਲਕੁਲ ਨਹੀਂ ਹੈ ਲੈਣ ਵਾਲੇ ਦੇ ਵਿੱਚ ਹੈ ਜੇ ਉਹ ਲੈਣਾ ਚਾਹੁੰਦਾ ਹੋਵੇ ਤਾਂ ਲਊਗਾ ਜੇ ਲੈਣਾ ਨਹੀਂ ਚਾਹੁੰਦਾ ਜੋ ਕੀ ਲੈਣਾ ਚਾਹੁੰਦੇ ਹੀ ਨਹੀਂ ਸੀ ਲਿਆ ਹੀ ਨਹੀਂ ਦੇਣ ਵਾਲੇ ਦੀ ਉਹ ਕਮੀ ਸੀ ਇਹ ਤਾਂ ਕਹੋ ਨਾਨਕ ਦੀ ਕਮੀ ਸੀ ਨਾਨਕ ਜੋਗੀਆਂ ਨੂੰ ਕਿਉਂ ਨਹੀਂ ਕਹਿੰਦੇ ਸਕਿਆ ਵੀ ਨਾਮ ਕਿਉਂ ਨਹੀਂ ਦੇ ਸਕਿਆ ਕੋਈ ਜੋਗੀ ਹੋਇਆ ਤੋਂ ਨਹੀਂ ਹੋਇਆ ਤਾਂ ਜੇ ਡਾਕਟਰ ਨੇ ਡਾਕਟਰ ਤਾਂ ਬੇਹੋਸ਼ ਕਰਕੇ ਟੀਕੇ ਲਾ ਕੇ ਕਰ ਦਿੰਦੇ ਠੀਕ ਆਪਰੇਸ਼ਨ ਕਰ ਦਿੰਦੇ ਬੇਹੋਸ਼ ਕਰਕੇ ਤੰਦਰੁਸਤ ਕਰ ਦਿੰਦੇ ਨੇ ਇਹ ਨਹੀਂ ਕੀਤਾ ਜਾ ਸਕਦਾ ਇਹ ਬੇਹੋਸ਼ ਤੋਂ ਹੋਸ਼ ਚ ਲਿਆਉਣ ਵਾਲੀ ਗੱਲ ਹੈ ਬੇਹੋਸ਼ ਕਰਕੇ ਨਹੀਂ ਇਲਾਜ ਹੁੰਦਾ ਬਾਹੋਸ਼ ਕਰਕੇ ਇਲਾਜ ਹੁੰਦਾ ਇਹਦਾ ਉਲਟ ਇਹ ਦੇਣ ਵਾਲੀ ਚੀਜ਼ ਨਹੀਂ ਜਿਹੜਾ ਨਾਮ ਮਿਲਦਾ ਸੱਚਖੰਡ ਤੋਂ ਉਹ ਦਿੱਤਾ ਜਾ ਸਕਦਾ ਉਹਦਾ ਫਿਰ ਉਹ ਦਿੰਦਾ ਉਹ ਜਾਣਨ ਦਾ ਪਹਿਲਾਂ ਫਰਕ ਹੈ ਉਹ ਦਿੰਦਾ ਨਹੀਂ ਉਹ ਲਗੀਰਾਂ ਘੜਾ ਕੇ ਦਿੰਦਾ ਉਹ ਲਗੀਰਾਂ ਘੜਾ ਕੇ ਦਿੰਦਾ ਉਹ ਤਾਂ ਜਿਆਦਾ ਕਹਿੰਦਾ ਇੱਕ ਬੂੰਦ ਜਲ ਕਾਰਨੇ ਚਾਤਰ ਕੋ ਪਾਵਾ ਹੈ ਤੇ ਬਬੀਆ ਦਾ ਇੱਕ ਬੂੰਦ ਰੂਪ ਐਸਾ ਮਰਦਾ ਜਾਂ ਮਰ ਜੂ ਜਦੇ ਰਹੇਗਾ ਪ੍ਰਾਣ ਗਏ ਸਾਗਰ ਮਿਲੇ ਫਿਰ ਕਾਵਨਾ ਆਵੇ ਫਿਰ ਤੂੰ ਚਾਹੇ ਸਮੁੰਦਰੇ ਦੇ ਹੜਾ ਦੀ ਮੇਰੇ ਕੋਲ ਮੇਰੇ ਪ੍ਰਾਣ ਚਲੇ ਜਾਣਗੇ ਤਸ ਮੇਰੇ ਕਿਸ ਕੰਮ ਉਹਦਾ ਜਦ ਦਿੰਦਾ ਜਿਹੜਾ ਦਿੱਤਾ ਜਾ ਸਕਦਾ ਉਹ ਦਿੰਦਾ ਨਹੀਂ ਪੂਰਾ ਟੈਸਟ ਲੈਵੇ ਨਾ ਜਿਹੜਾ ਦਿੱਤਾ ਨਹੀਂ ਜਾ ਸਕਦਾ ਸਾਡੇ ਕੋਲ ਸੰਸਾਰ ਚ ਹੋਈ ਹੈ ਦੱਸਿਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਗਿਆਨ ਦੱਸਣ ਵਾਲੀ ਚੀਜ਼ ਹੁੰਦੀ ਹੈ ਜਿਹੜਾ ਪੜ੍ਹਾਈ ਹੈ ਦੱਸਣ ਵਾਲੀ ਉਹ ਚੀਜ਼ ਹੈ ਸਮਝਾਉਣ ਵਾਲੀ ਉਹ ਚੀਜ਼ ਹੈ ਸਮਝਣ ਵਾਲੇ ਦੀ ਅਕਲ ਚਾਹੀਦੀ ਹੈ ਉਹਦੀ ਚਾਹੀਦੀ ਹੈ ਉਹਦਾ ਧਿਆਨ ਚਾਹੀਦਾ ਉਹਦੀ ਰੁਚੀ ਚਾਹੀਦੀ ਹੈ ਉਹਦੀ ਮਰਜ਼ੀ ਚਾਹੀਦੀ ਹੈ ਭਾਈ ਮਰਜ਼ੀ ਹੋ ਜਾਂਦੀ ਹੈ ਤੇ ਪਹਿਲਾਂ ਤਾਂ ਜੋਗਿਆਂ ਦੀ ਮਰਜ਼ੀ ਹੋਣੀ ਲੈਣ ਦੀ ਸਾਰਾ ਕੁਝ ਕੀਤਾ ਹੋਇਆ ਲਗਾ ਜੀ ਹਾਂਜੀ ਨਾਨਕ ਗੁਰਮੁਖੀ ਇੱਕੋ ਜਾਣਾ ਨਾਨਕ ਗੁਰਮੁਖੀ ਇੱਕੋ ਜਾਣਾ ਜਿਹੜਾ ਗੁਰਮੁਖ ਹੈ ਉਹ ਇੱਕ ਕੀ ਹੈ ਉਹਨੂੰ ਜਾਣ ਲੈਂਦਾ ਆ ਦੇਖੋ ਇੱਕੋ ਜਾਣਾ ਇੱਕ ਜਿਹਨੂੰ ਇੱਕ ਕਿਹਾ ਹੈ ਸੰਸਾਰ 'ਚ ਇੱਕ ਕੀ ਹੈ ਵਾਟ ਇਜ਼ ਦੈਟ ਵਨ ਉਹਨੂੰ ਗੁਰਮੁਖ ਜਾਣ ਲੈਂਦਾ ਉਹੀ ਟਾਰਗੇਟ ਹੈ ਜਾਣਣਾ ਸਾਰੇ ਧਰਮਾਂ ਦਾ ਇੱਕ ਕੀ ਹੈ ਉਹਨੂੰ ਜਾਣਣਾ ਉਹਨੂੰ ਪਛਾਣਨਾ ਇੱਕ ਆਪੇ ਹੈ ਨਾ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਇਹ ਵਿਸ਼ਾ ਗੁਰਬਾਣੀ ਦਾ ਇੱਕ ਜਾਣਣਾ ਗੁਰਬਾਣੀ ਦਾ ਕੇਵਲ ਵਿਸ਼ਾ ਹੀ ਇੱਕ ਹੈ ਕਿ ਇੱਕ ਜਿਹਨੂੰ ਸਾਰੀ ਦੁਨੀਆ ਇੱਕ ਮੰਨਦੀ ਹੈ ਕੋਈ ਗੋਡ ਕਹਿ ਕੇ ਮੰਨਦਾ ਹੈ ਕੋਈ ਪਰਮਾਤਮਾ ਕਹਿ ਕੇ ਮੰਨਦਾ ਹੈ ਕੋਈ ਰੱਬ ਕਹਿ ਕੇ ਮੰਨਦਾ ਹੈ ਕੋਈ ਕੋਈ ਵੀ ਨਾਮ ਕੁਝ ਵੀ ਰੱਖ ਲੋ ਉਹ ਇੱਕ ਕੀ ਹੈ ਉਹ ਇੱਕ ਦੀ ਜਾਣ ਪਛਾਣ ਕਰਾਉਂਦੀ ਹੈ ਗੁਰਬਾਣੀ ਜਾਣ ਪਛਾਣ ਦੱਸਦੀ ਹੈ ਜਾਣ ਪਛਾਣ ਦੱਸਦੀ ਹੈ ਕਿੱਥੇ ਮਿਲੂ ਕਿਵੇਂ ਮਿਲੂ ਕੌਣ ਹੈ ਤੂੰ ਆਪੇ ਕਹਿ ਤੂੰ ਅੱਧਾ ਅੰਦਰ ਟੋਲੇ ਸਭ ਕੁਝ ਦੱਸ ਰਹੀ ਹੈ